ਬਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ ਜਾਏ ਸੁੱਤੇ ਜਿਰਾਨ ਮੈਂ ਥੀਏ ਅਦੀਮਾ ਗੱਡ ਬਾਸ ਦਮਾਮੇ ਜਦ ਦਮਾਮਾ ਵਜਿਆ ਨਾ ਗਗਨ ਦਮਾਮਾ ਛੱਤ ਸਿਰ ਕੋਲੋਂ ਦਮਾਮਾ ਵਜਿਆ ਪ੍ਰਗਟ ਹੋਇਆ ਸ਼ਬਦ ਗੁਰੂ ਅਛਤੇ ਆਇਆ ਛਤਰ ਹੱਥ ਹੁਕਮ ਹੱਥ ਛੱਤ ਸਿਰ ਉੱਤੇ ਆ ਗਿਆ ਹੁਕਮ ਪ੍ਰਗਟ ਹੋ ਗਿਆ ਪਾ ਭੇਰੀ ਸੱਡੋ ਰੱਡ ਹੋ ਗਈ ਫਿਰ ਉਹਦੀ ਮਨ ਬੋਲਦਾ ਸੀ ਨਾ ਉਹ ਸੱਡੋ ਉਹਦੀ ਬੋਲਤੀ ਬੰਦ ਕਰਤੀ ਸੱਡੋ ਰੱਡ ਆਹੋ ਰੱਡ ਸੱਡੋ ਰੱਡ ਸੱਡੋ ਰੱਡ ਆ ਉਹ ਵਿਰੋਧੀ ਜਿਹੜੀ ਸੁਰਤੀ ਬੰਦ ਕਰਤੀ ਉਹ ਜਿਹੜੀ ਵਿਰੋਧੀ ਸੁਰਤੀ ਤਾਂ ਬੰਦ ਹੋਈ ਹੈ ਜਿੰਨਾ ਜਰ ਅੰਦਰੋਂ ਗਿਆਨ ਨਹੀਂ ਪ੍ਰਗਟ ਹੁੰਦਾ ਵਿਰੋਧੀ ਸੁਰਤ ਜਿਹੜੀ ਵਿਰੋਧਾ ਪਾਸ ਹੈ ਖਤਮ ਨਹੀਂ ਹੁੰਦਾ ਕੁਰਬਾਨੀ ਦਾ ਵਿਰੋਧਾ ਪਾਸ ਹੈ ਜਿਹੜਾ ਸਾਨੂੰ ਕੁਝ ਵਿਰੋਧ ਚ ਪਾਸਦਾ ਹੈ ਜਿਵੇਂ ਅਸੀਂ ਮੰਨਦੇ ਆ ਕੋਲ ਪਾਪ ਹੋਣਾ ਚਾਹੀਦਾ ਮਨ ਦੀਆਂ ਇੱਛਾਵਾਂ ਨੇ ਜਿਵੇਂ ਮਨ ਦੀਆਂ ਲੋੜਾਂ ਨੇ ਜਿਹੜੀਆਂ ਬਿਲਕੁਲ ਹੀ ਮੰਦੀ ਬੋਲਤੀ ਬੰਦ ਨਹੀਂ ਹੁੰਦੀ ਜਿੰਨਾ ਚਿਰ ਅੰਦਰੋਂ ਪ੍ਰਗਟ ਗਿਆਨ ਨਹੀਂ ਹੁੰਦਾ ਅੰਦਰ ਵਾਲਾ ਦਮਾਮਾ ਜਾਂ ਜ਼ੋਰ ਨਾ ਵੱਜਦਾ ਫੇਰ ਇਹਦੀ ਭੇਰੀ ਪੂਰੀ ਨਹੀਂ ਸੁਣਦੀ ਸੁਣਦੀ ਹੋਈ ਨਹੀਂ ਕਿਸੇ ਨੂੰ ਉਹ ਵਿੱਚੇ ਗੁੰਮ ਹੋ ਜਾਂਦੀ ਹੈ ਛੱਡੋ ਰੱਡ ਹੋ ਜਾਂਦੀ ਹੈ ਭੇਰੀ ਦਮਾਮੇ ਦੀ ਆਵਾਜ਼ ਦੇ ਵਿੱਚ ਭੇਰੀ ਸੁਣਾਈ ਹੋਈ ਨਹੀਂ ਦਿੰਦੀ ਵਿੱਚੇ ਹੀ ਛੱਡੋ ਰੱਡ ਹੋ ਗਈ ਵਿੱਚੇ ਘੁਲ ਘਲ ਗਈ ਉਹ ਸੁਣਾਈ ਹੋਈ ਨਹੀਂ ਦਿੰਦੀ ਉਹਦੀ ਆਵਾਜ਼ ਨਹੀਂ ਸੁਣਾਈ ਦਿੰਦੀ ਹਾਂ ਪੇਰੀ ਛੱਡੋ ਰੱਡ ਜਾਇ ਸੁੱਤੇ ਜਰਾਣ ਮੈਂ ਥੀਏ ਅਤੀਮਾ ਗੱਡ ਜਾਇ ਸੁੱਤੇ ਜਰਾਣ ਮੈਂ ਥੀਏ ਅਤੀਮਾ ਗੱਡ ਜਿਹੜੀ ਪੇਰੀ ਹੈ ਜੇ ਇਹ ਛੱਡੋ ਰੱਡ ਹੈ ਜੇ ਤਾਂ ਪੇਰੀ ਵਿਰੋਧ ਕਰਦੀ ਹੈ ਹੁਕਮ ਦਾ ਅਸਲ 'ਚ ਬੰਦੀ ਹੋਈ ਵਿਰੋਧ ਹੁਣ ਗੁਰਬਾਣੀ ਹੈ ਗੁਰਬਾਣੀ ਦਾ ਵਿਰੋਧ ਕੌਣ ਕਰਦਾ ਮਨਮੁਖ ਵਿਰੋਧ ਕਰਦਾ ਮਨਮਤਾ ਵਿਰੋਧ ਕਰਦਾ ਮਨਮੁਖ ਮਨਮੁਖਾਂ ਦੇ ਕੋਲ ਬੰਦੀ ਆਵਾਜ਼ ਹੈ ਭੇਰੀ ਜਿਵੇਂ ਉਹਦੀ ਬਾਂਸਰੀ ਨੂੰ ਕਹਿੰਦੇ ਨੇ ਕ੍ਰਿਸ਼ਨ ਦੀ ਬਾਂਸਰੀ ਭੇਰੀ ਉਹ ਵਿਰੋਧ ਕਰਦੀ ਹੈ ਤਮਾਮੇ ਦਾ ਵਿਰੋਧ ਕਰਦੀ ਹੈ ਸਾਡੋ ਰਾਡਾ ਹਾਂ ਜਾਏ ਸੁੱਤੇ ਜਰਾਨ ਮੈਂ ਫੀਏ ਅਦੀਮਾ ਗੱਡ ਬਸ ਅਦੀਮ ਹੋ ਗਿਆ ਬੰਤਾ ਮਨ ਨੂੰ ਕੋਈ ਨਹੀਂ ਪੁੱਛਦਾ ਉਹ ਜਾ ਕੇ ਚੁੱਪ ਕਰਕੇ ਬੰਤਾ ਆਪਣਾ ਸੌਂ ਗਿਆ 94 ਮਨ ਤਾਂ ਚੁੱਪ ਕਰ ਗਿਆ ਮਨ ਤਾਂ ਮਰ ਗਿਆ ਬਸ ਜਿਆਦੇ ਹਾਲਤ ਹੋ ਤਾਂ ਮਾਮਾ ਸਭ ਸਮਝੋ ਮਨ ਮਰ ਗਿਆ ਇਹ ਯਤੀਮ ਹੋ ਗਿਆ ਵਿਚਾਰਾ ਵਾਲੀ ਵਾਰ ਸੇ ਕੋਈ ਨਹੀਂ ਸੁਣਦਾ ਹੀ ਕੋਈ ਨਹੀਂ ਯਤੀਮ ਹੈ ਜਿਹਦੀ ਕੋਈ ਸੁਣਦਾ ਨਹੀਂ ਜਿਹਦੀ ਕੋਈ ਨਹੀਂ ਸੁਣਦਾ ਕੋਈ ਨਹੀਂ ਜਿਹਨੂੰ ਪੁੱਛਦਾ ਸੰਸਾਰ 'ਚ ਜਿਹਦੀ ਗੱਲ ਕੋਈ ਮੰਨਦਾ ਨਹੀਂ ਵਾਲੀ ਵਾਰ ਸੇ ਨਹੀਂ ਜਿਹਦਾ ਕੋਈ ਉਹ ਯਤੀਮ ਹੈ ਯਤੀਮਾ ਵਾਂਗੂ ਗੱਡਿਆ ਗਿਆ ਮਨ ਜਿਹਨੂੰ ਛਡਾਉਣ ਵਾਲਾ ਹੀ ਕੋਈ ਨਹੀਂ ਰੁਕ ਗਿਆ ਰੁਕ ਆਪੇ ਹੀ ਰੁਕ ਗਿਆ ਗੱਡਣਾ ਮਾਨਤ ਜਿਵੇਂ ਮਨ ਮੰਦਰ ਮੇ ਮਨਸਾ ਥਮ ਉਹ ਥਮ ਹੀ ਵਾਂਗੂ ਕੱਢਿਆ ਗਿਆ ਰਾਣ ਚ ਜਿੱਥੇ ਜੀ ਹੈ ਹਿਰਦੇ ਵਿੱਚ ਐ ਬਸ ਮਨ ਤੋਂ ਉੱਥੇ ਖੜਾ ਹੀ ਰਹਿ ਗਿਆ ਜੀ ਨਾਲ ਮੈਂ ਕੀ ਅਤੀ ਮੰਗ ਹਾਂ ਤੇ ਬੰਬੂ ਖੜਾ ਜਿਵੇਂ ਰਣ ਖੰਭਾ ਖੜਾ ਹੁੰਦਾ ਨਾ ਰਣ ਦੇ ਵਿੱਚ ਜੰਗ ਚਾਚ ਸਵੇਰੇ ਹੁੰਦਾ ਹੁੰਦਾ ਖੰਭਾ ਵਿਚਾਰਾ ਉੱਥੇ ਖੜਾ ਰਹਿੰਦਾ ਇਹ ਤਾਂ ਖੰਭਾ ਹੀ ਖੜਾ ਹੁਣ ਬਨ ਕੁਛ ਨਹੀਂ ਇਹਦਾ ਰੋਲ ਨਹੀਂ ਰਿਹਾ ਥੰਮਿਆ ਹੋਇਆ ਜ਼ਰੂਰ ਰੁਕਿਆ ਹੈ ਜ਼ਰੂਰ ਅਨਮੁੰਦਰ ਮੈਂ ਮਨ ਦੀ ਇੱਛਾ ਥੁੱਪ ਕੀ ਜਦ ਫੇਰ ਘਟਿਆ ਇਤੀ ਕੋ ਕਹਿੰਦੀ ਸੁਖਦਾ ਕੋਈ ਨਹੀਂ ਜਿਹਦੀ ਸੁਣਦਾ ਹੀ ਕੋਈ ਨਹੀਂ ਜਿਹਦੀ ਵੈਲਿਊ ਕੋਈ ਮੈਂ ਹੈ ਤੇਰਾ ਕੁਛ ਨਹੀਂ ਤੂੰ ਕਿਸੇ ਦਾ ਨਹੀਂ ਤੇਰਾ ਕੋਈ ਨਹੀਂ ਯਤੀਮ ਹਮ ਕਿਸੇ ਕੇ ਮੇਰਾ ਕੋਈ ਨਹੀਂ ਹਮ ਕਿਸੇ ਕੇ ਨਹੀਂ ਨਹੀਂ ਹੈ ਜਾਂ ਮੇਰਾ ਕੋਈ ਨਹੀਂ ਮੈਂ ਕਿਸੇ ਦਾ ਨਹੀਂ ਤਾਂ ਯਤੀਮ ਹੈ ਵਿਚਾਰਾ ਇਹ ਇਹਦੀ ਉਹ ਹਾਲਤ ਹੋ ਗਈ ਪਹਿਲਾਂ ਸਭ ਕਾਹ ਦਾ ਮਾਲਕ ਸੀ ਮਾਲਕ ਹੀ ਕਰਤਾ ਦਰਤਾ ਹੀ ਇਹਨੂੰ ਇਹ ਕਹਿੰਦਾ ਜੇ ਤੂੰ ਮੇਰਾ ਹੋ ਰਹਾ ਹੈ ਸਭ ਜਗ ਤੇਰਾ ਹੋਵੇ ਸਭ ਜਗ ਤੇਰਾ ਹੋਵੇ ਉਹ ਕਹਿੰਦਾ ਉਹ ਕਿਵੇਂ ਕਹਿੰਦਾ ਰਣ ਖੰਭਾ ਤੇ ਉਹ ਜਿੱਤ ਦਾ ਪ੍ਰਤੀਕ ਜਿੱਤ ਦਾ ਨਿਸ਼ਾਨ ਤੂੰ ਹੀ ਹੈ ਕਿਹਦਾ ਝੰਡਾ ਖੜਾ ਬਈ ਫਲਾਣੇ ਦਾ ਖੜਾ ਜਿਹੜਾ ਜਿੱਤਿਆ ਝੰਡਾ ਉਸੇ ਦਾ ਹੋਣਾ ਜਿਹੜਾ ਜਿਹੜਾ ਝੰਡਾ ਹੈ ਅਗਰ ਸਰਕਾਰ ਨਹੀਂ ਝੰਡਾ ਬੜਾ ਫਿਰ ਸਰਕਾਰ ਦਾ ਨਾਮ ਨਹੀਂ ਝੰਡਾ ਬੜਾ ਸਰਕਾਰਾਂ ਬਦਲਦੀਆਂ ਨੇ ਝੰਡਾ ਉਹੀ ਹੈ ਨਿਸ਼ਾਨ ਸਾਹਿਬ ਉਹੀ ਹੈ ਸਾਡੇ ਪ੍ਰਭੂ ਦਾ ਬਾਕੀ ਦੁਨੀਆ ਹੁੰਦੀ ਜਾਂਦੀ ਬਦਲਦੀ ਰਹੂਗੀ ਸ਼ਾਂਤ ਤਾਂ ਉਹੀ ਰਹੂਗਾ ਇਸ ਕਰਕੇ ਨਾਨਕ ਚੱਡਾ ਹੈ ਕਬੀਰ ਚੱਡਾ ਹੈ ਸਰੀਰ ਚੱਡਾ ਹੀ ਹੈ ਸਿਰਫ ਨਾ ਦਾ ਸਰੀਰ ਦਾ ਹੀ ਚੱਲਦਾ ਧਰਮ ਤੋਂ ਜਾ ਤਰਮ ਤੋਂ ਸਰੀਰ ਦੇ ਰਹਿ ਗਿਆ ਫਿਰ ਬਾਣੀ ਕੋਈ ਕਬੀਰ ਦੀ ਹੈ ਆ ਫਰੀਦ ਦੀ ਫਰੀਦ ਕੌਣ ਸੀ ਫਰੀਦ ਤਾਂ ਚੱਡਾ ਹੀ ਹੈ ਯਤੀਮ ਹੈ ਯਤੀਮ ਗੱਡਿਆ ਗਿਆ ਜਿਹੜਾ ਯਤੀਮ ਹੈ ਪਰ ਫਰੀਦ ਫਿਰ ਦੋ ਫਰੀਦ ਹੈ ਚੱਲਦਾ ਝੰਡਾ ਤਾਂ ਫਰੀਦ ਦਾ ਗੱਡਿਆ ਹੋਇਆ ਫਰੀਦ ਖੁਦ ਹੀ ਝੰਡਾ ਬਰਦਾਰ ਹੈ ਝੰਡੇ ਗੁੱਗੇ ਜੁਗ ਜੁਗ ਹਾਂ ਇਹ ਝੰਡਾ ਹੈ